ਪੌੜੀ ਬਿਨ ਸਤਗੁਰ ਕਨੇ ਨਾ ਪਾਇਓ ਬਿਨ ਸਤਗੁਰ ਕਨੇ ਨਾ ਪਾਇਓ ਇਹ ਜਿਹੜਾ ਗਿਆਨ ਆਤਮ ਦਰਸ਼ਨ ਸਤਗੁਰ ਦੇ ਬਿਨਾਂ ਕਿਸੇ ਨੇ ਨਹੀਂ ਪ੍ਰਾਪਤ ਨਾਮ ਕਿਸੇ ਨੇ ਨਹੀਂ ਸਤਗੁਰ ਦੇ ਬਿਨਾਂ ਪ੍ਰਾਪਤ ਸਤਗੁਰ ਨੂੰ ਨਾਮ ਮਿਲਦਾ ਔਰ ਜਿਹਨੇ ਵੀ ਪ੍ਰਾਪਤ ਕੀਤਾ ਸਤਗੁਰ ਦੇ ਥਰੂ ਹੀ ਕੀਤਾ ਸਤਗੁਰ ਤੇ ਨਾਮ ਪਾਇਆ ਸਤਗੁਰ ਦੇ ਬਿਨਾਂ ਨਾਮ ਨਹੀਂ ਕਿਸੇ ਨੂੰ ਮਿਲਦਾ ਸਤਿਗੁਰ ਤੋਂ ਮਨੈ ਸੋਚੀ ਛੁੱਟਣ ਦੀ ਵਿਧੀ ਮੁਕਤੀ ਨਹੀਂ ਮਿਲੀ ਕਿਸੇ ਨੂੰ ਚਾਰੇ ਬਦਲ ਸਤਿਗੁਰ ਤੋਂ ਬਿਨਾਂ ਨਹੀਂ ਮਿਲੇ ਸਤਗੁਰ ਹੈ ਸਾਧ ਸਾਜਨਾ ਕੀ ਸੇਵਾ ਲਾਗੇ ਜਿਹੜਾ ਕਿਹਾ ਦੇਖੋ ਚਾਰ ਪਦਾਰਥ ਮੰਗਾ ਸਾਜਨਾ ਕੀ ਸੇਵਾ ਲਾਗੇ ਉਹ ਸੰਸਾਰੀ ਸਾਧ ਨਹੀਂ ਸਤਿਗੁਰ ਹੀ ਸਾਧ ਹੈ ਓਮ ਸਾਧ ਸਤਗੁਰ ਨਮਸਕਾਰ ਕਿਹਾ ਸੀ ਓਮ ਜੋ ਸਰੂਪ ਹੈ ਸਾਧ ਸਤਗੁਰ ਨਮਸਕਾਰ ਜੋ ਸਰੂਪ ਹੈ ਜਨਮ ਨਹੀਂ ਲੈਂਦਾ ਹੈ ਸਾਧ ਕੋਈ ਸਤਗੁਰ ਹੈ ਉਹਨੂੰ ਨਮਸਕਾਰ ਹੈ ਐ ਭੇਟਾਰੀ ਸਾਧ ਸਾਧ ਨਹੀਂ ਹੁੰਦੇ ਨਾ ਪੇ ਪਾਕਿਸਤਾਨ ਤੋਂ ਸੰਤ ਹੁੰਦਾ ਇਹ ਅਸਾਧ ਨੇ ਸਾਧ ਬਣਨਾ ਹੈ ਬਣਨ ਵਾਸਤੇ ਭੇਜ ਪਾਇਆ ਜੋ ਜਨਮ ਲੈਂਦਾ ਉਹ ਅਸਾਧ ਹੈ ਕਿਉਂ ਕਿਉਂ ਅਸਾਧ ਹੈ ਪੰਜ ਦੋਖ ਅਸਾਧ ਜਾਮ ਹੈ ਇਹਦੇ ਵਿੱਚ ਪੰਜ ਦੋਖ ਅਸਾਧ ਨੇ ਇਹ ਅਸਾਧ ਹੈ ਅਸਾਧ ਰੋਗ ਨੇ ਇਹਨੂੰ ਪੰਜ ਜਿਮੜੇ ਅਸਾਧ ਕਿਵੇਂ ਹੋ ਗਿਆ ਅਸ਼ਾਂਤੀ ਦੇ ਅੰਦਰ ਸੰਤ ਕਿਵੇਂ ਹੋ ਗਿਆ ਸੰਤ ਜਨ ਹੋਊ ਦੇਖੀ ਜਾਓ ਜਦੋਂ ਤ੍ਰਿਸ਼ਨਾ ਬੁਝੀ ਸੰਤ ਹੋਊਗਾ ਕ੍ਰਿਸ਼ਨਾ ਬੱਲੇ ਹੀ ਕੀ ਬਾਣਾ ਤਾਂ ਪਾਇਆ ਕ੍ਰਿਸ਼ਨਾ ਦੇ ਬੁਝਾਉਣ ਵਾਸਤੇ ਬਾਣਾ ਪਾ ਕੇ ਨਹੀਂ ਸੰਤ ਬਣਦਾ ਹੁੰਦਾ ਕ੍ਰਿਸ਼ਨਾ ਬੁਝੇ ਤਾਂ ਬਾਅਦ ਸੰਤ ਹੋਊਗਾ ਬਾਣਾ ਬਾਣੀ ਸਾਰੇ ਸੰਤ ਹੋ ਗਿਆ ਕ੍ਰਿਸ਼ਨਾ ਦਾ ਕੋ ਕੀ ਹੋਰ ਪਹਿਲਾਂ ਭੁੱਖ ਥੋੜੀ ਸੀ ਫਿਰ ਭੁੱਖ ਵੱਧ ਗਈ ਡੇਰਾ ਬਣਾਉਣਾ ਪੱਕਾ ਵਧੀਆ ਕਾਰ ਚਾਹੀਦੀ ਹੈ ਜੱਲੇ ਚਾਹੀਦੀ ਡਿਮਾਂਡ ਵਧ ਗਈ ਮਾਇਆ ਦੀ ਡਿਮਾਂਡ ਵਧ ਗਈ ਮਾਇਆ ਦੀ ਭੁੱਖ ਵਧ ਗਈ ਤ੍ਰਿਸ਼ਨਾ ਵਧ ਗਈ ਤੇ ਤ੍ਰਿਸ਼ਨਾ ਵਧ ਗਈ ਸਭ ਸੰਤ ਪੜੇ ਤੇ ਸਤਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਪ ਸੁਣਾਇਆ ਸਤਗੁਰ ਵਿੱਚ ਆਪ ਰੱਖਿਓ ਸਤਗੁਰ ਦੇ ਵਿੱਚ ਪਰਮੇਸ਼ਰ ਨੇ ਨਾਮ ਆਪ ਰੱਖਿਆ ਆਪਣਾ ਆਪ ਆਪ ਰੱਖਿਆ ਔਰ ਫਿਰ ਪ੍ਰਗਟ ਕਰਕੇ ਦੱਸ ਵੀ ਦਿੱਤਾ ਹੈ ਭਗਤਾਂ ਨੇ ਬਾਣੀ ਦੀ ਪ੍ਰਗਟ ਨਹੀਂ ਕੀਤਾ ਹੈ ਦੱਸ ਵੀ ਦਿੱਤਾ ਲੋਕਾਂ ਨੂੰ ਜਦ ਰੱਖਿਆ ਹੈ ਜਿਹਦੇ ਵਿੱਚ ਰੱਖਿਆ ਉਹਨੇ ਦੱਸ ਵੀ ਦਿੱਤਾ ਮੇਰੇ ਘਰ ਇਹ ਰਾਜਾ ਰਾਮ ਸਾਰਾ ਕਬੀਰ ਕਹਿੰਦਾ ਨਹੀਂ ਆਪ ਕਮਲ ਮੇ ਬੇਦੀ ਰਚਿਦਾ ਬ੍ਰਹਮ ਗਿਆਨ ਉਚਾਰਾ ਬ੍ਰਹਮ ਗਿਆਨ ਹੈ ਜਦ ਉਚਾਰਨ ਹੁੰਦਾ ਗੁਰਬਾਣੀ ਹੀ ਜਦ ਉਚਾਰਨ ਹੁੰਦੀ ਹੈ ਜਦ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ ਜਿਵੇਂ ਬੀਜ ਦੇ ਵਿੱਚ ਆਪਣਾ ਆਪਾ ਪਿਆ ਮਿਰਚ ਦਾ ਸਤਗੁਰ ਵਿੱਚ ਆਪਣਾ ਆਪਾ ਪਿਆ ਮਿਰਚ ਰੂਪ ਜਿਹੜਾ ਹੈਗਾ ਸਤਗੁਰ ਦੇ ਵਿੱਚ ਆਪ ਹੈ ਪਰਮੇਸ਼ਰ ਦਾ ਸਰੂਪ ਕੀ ਹੈ ਮਿਰਚ ਸਤਗੁਰ ਕੀ ਹੈ ਬੀਜ ਬੀਜ ਵਿੱਚ ਮਿਰਚ ਰੂਪ ਹੈ ਜੇ ਪ੍ਰਗਟ ਹੋਊਗਾ ਪਤਾ ਲੱਗ ਜੂਗਾ ਦੁਨੀਆ ਨੂੰ ਜਦ ਵੀ ਜਾਂਦਾ ਤਾਂ ਪ੍ਰਗਟ ਹੁੰਦਾ ਪਤਾ ਲੱਗ ਜਾਂਦਾ ਆਪੇ ਹੀ ਹਰ ਕਾ ਭਗਤ ਪ੍ਰਗਟ ਹੈ ਨਹੀਂ ਛਪਾ ਵੀ ਜਮੂਗਾ ਪਤਾ ਲੱਗੂਗਾ ਤੇ ਭਗਤ ਬੋਲੂਗਾ ਤਾਂ ਪਤਾ ਲੱਗੂਗਾ ਬੋਲੂਗਾ ਤਾਂ ਪਤਾ ਲੱਗੂ ਸਤਗੁਰ ਮਿਲੀ ਹੈ ਸਦਾ ਮੁਕਤ ਹੈ ਜਿਨੇ ਵਿੱਚੋਂ ਮੋਹ ਚੁਕਾਇਆ ਸਤਪੁਰ ਮਿਲਿਆ ਜਿਸ ਦਾ ਸਤਗੁਰ ਨਾਲ ਮਿਲਾਪ ਹੋ ਗਿਆ ਜੋ ਆਤਮਾ ਸਤਗੁਰ ਜੋ ਸੁਰਤ ਸਤਗੁਰ ਨਾਲ ਮਿਲ ਗਈ ਜੋ ਸੁਰਤ ਸ਼ਬਦ ਨਾਲ ਮਿਲ ਗਈ ਮਿਲੀ ਐ ਮਿਲ ਗਈ ਹੈ ਸਦਾ ਮੁਕਤ ਬਸ ਉਹ ਸਦਾ ਮੁਕਤ ਉਹ ਸੁਰਤ ਮੁਕਤ ਉਹ ਸੁਰਤ ਨਹੀਂ ਮਰ ਭਟਕਦੀ ਆਤਮਾ ਨਹੀਂ ਭਟਕਦੀ ਸਤਗੁਰ ਨਾਲ ਮਿਲ ਗਈ ਸਤਗੁਰ ਹਿਰਦੇ ਵਿੱਚ ਅੰਦਰ ਹੈ ਸਤਪੁਰੇ ਦਾ ਮੂਲ ਹੈ ਆਪਣੇ ਮੂਲ ਦੇ ਨਾਲ ਜਿਹੜੀ ਆਤਮਾ ਸੁਰਤ ਜੁੜ ਗਈ ਉਹ ਸਦਾ ਵਾਸਤੇ ਮੁਕਤ ਹੋ ਜਿਨੀ ਵਿੱਚੋਂ ਮੋਹ ਗਿਆ ਅੱਛਾ ਮੋਹ ਹੈ ਚੁੱਕਿਆ ਗਿਆ ਛੱਡਦਾ ਸਰੀਰ ਦਾ ਪਹਿਲੇ ਤਾਂ ਆਪਣੇ ਸਰੀਰ ਦਾ ਹੀ ਮੋਹ ਹੈ ਨਾ ਬਾਕੀ ਦਾ ਤਾਂ ਬਾਅਦ ਚ ਹੈ ਮੋਹ ਬਾਹਰਲਾ ਮੋਹ ਕਦੇ ਟੁੱਟ ਜਾਂਦਾ ਧੀਆਂ ਪੁੱਤਾਂ ਦਾ ਕਰ ਆਪਣੇ ਸਰੀਰ ਕਰਕੇ ਟੁੱਟਦਾ ਵੀ ਮੇਰੀ ਪਰਵਾਹ ਨਹੀਂ ਕਰਦਾ ਆਪਣੇ ਸਰੀਰ ਦਾ ਮੋਹ ਪਹਿਲਾਂ ਹੋਇਆ ਦੂਏ ਦਾ ਬਾਅਦ ਚ ਹੈ ਸਰੀਰ ਤੋਂ ਮੋਹ ਪੈਦਾ ਹੋਇਆ ਕਹਾਂ ਰਿਸ਼ਤੇ ਸਰੀਰ ਨਾਲੇ ਬਣੇ ਨੇ ਆਪਣੇ ਸਰੀਰ ਦਾ ਮੋਹ ਸਭ ਤੋਂ ਪਹਿਲਾਂ ਦੂਜਿਆਂ ਦਾ ਬਾਅਦ ਆਪਣੇ ਸਰੀਰ ਦਾ ਮੋਹ ਟੁੱਟੂ ਸੰਸਾਰ ਨਾਲ ਟੁੱਟ ਗਿਆ ਜਿੰਨਾ ਆਪਣੇ ਸਰੀਰ ਨਾਲ ਨਹੀਂ ਜਿੰਨਾ ਜੇ ਟੁੱਟਦਾ ਮੋਹ ਨਹੀਂ ਟੁੱਟਿਆ ਜੇ ਸੰਸਾਰ ਸਾਰੇ ਨਾਲ ਟੁੱਟ ਗਿਆ ਮਾਇਆ ਨਾਲ ਮੋਹ ਨਹੀਂ ਟੁੱਟਿਆ ਜਿੰਨਾ ਚਿਰ ਆਪਣੇ ਸਰੀਰ ਨਾਲ ਜੋਗੀ ਹੈ ਮਾਂ ਨਹੀਂ ਪਿਓ ਨਹੀਂ ਭੈਣ ਨਹੀਂ ਭਾਈ ਨਹੀਂ ਵਿਆਹ ਕਰਾਇਆ ਨਹੀਂ ਔਲਾਦ ਨਹੀਂ ਉਹ ਉਹਨੂੰ ਵੀ ਕਿਹਦਾ ਹੋਊ ਆਪਣੇ ਜੀਵਨ ਦਾ ਉਹ ਕਿਹਦਾ ਆਪਣੇ ਸਰੀਰ ਦਾ ਮਾਇਆ ਦਾ ਵੀ ਤਿਆਗ ਹੈ ਘਰ ਨਹੀਂ ਬਾਹਰ ਨਹੀਂ ਰੱਖਿਆ ਪਰ ਸਰੀਰ ਤਾਂ ਰੱਖਿਆ ਸਰੀਰ ਦਾ ਤਾਂ ਬੱਜਾ ਹੋਇਆ ਨਾ ਆਖਰੀ ਉਹ ਦੀ ਗੰਢ ਆਪਣੇ ਸਰੀਰ ਨਾਲ ਕਿਉਂਕਿ ਜੁੜਿਆ ਤਾਂ ਆਪਣੇ ਸਰੀਰ ਨਾਲ ਮਾਇਆ ਦੀ ਗੰਢ ਇੱਥੇ ਵੱਜੀ ਇੱਥੇ 60 ਲੱਗਾ 60 ਕਠੋਰ ਕੁਚੀਲ ਕੋ ਗਿਆਨੀ ਕਾਚੀ ਦੇ ਮੋਹ ਉਹ ਬਨ ਬੰਦੀ ਉਹਦੀ ਤੇ ਢੋਰੀ ਹੋਈ ਹੈ ਉਹ ਗੁਜਰੀ ਹੋ ਰਹੀ ਹੈ ਕਾਚੀ ਦੇ ਸਰੀਰ ਕੱਚਾ ਉਹ ਫੁੱਲ ਬੰਦੀ 60 ਕਠੋਰ ਕੁਚੀਲ ਕੋ ਗਿਆਨੀ ਉਹ ਗਿਆਨੀ ਹੈ ਉੱਥੇ ਜਾਣ ਵਾਲਾ ਤਾਂ ਉਹ ਗੱਡ ਦਿੱਤੀ ਹੋਈ ਹੈ ਕੋ ਗਿਆਨ ਹੈ ਪੈੜਾ ਗਿਆਨ ਹੈ ਫਸਾਉਣ ਵਾਲਾ ਗਿਆਨ ਹੈ ਸਾਨ ਕਰਨ ਵਾਲਾ ਗਿਆਨ ਹੈ ਕੋ ਗਿਆਨ ਜਿਹੜਾ ਗਿਆਨ ਬੁੱਧੀ ਨੂੰ ਨਸ਼ਟ ਕਰਨ ਵਾਲਾ ਹੈ ਇਹ ਬੁੱਧੀ ਨੂੰ ਭ੍ਰਸ਼ਟ ਕਰਨ ਵਾਲਾ ਗਿਆਨ ਹੈ ਕੋ ਗਿਆਨ ਸੁਗਿਆਨ ਹੈ ਬੁੱਧੀ ਬੁੱਧੀ ਪ੍ਰਗਾਸ ਕਰਨ ਵਾਲਾ ਹੈ ਜੋ ਮੋਚ ਗਿਆ ਆਪ ਅੰਦਰੋਂ ਹਿਰਦੇ ਜੋ ਮੋਚ ਖਤਮ ਕਰਤਾ ਉਹਨੇ ਆਪਣੇ ਨਾਲ ਪ੍ਰੇਮ ਪਾ ਕੇ ਇਹਦੇ ਨਾਲ ਮੋਹ ਛੜਾ ਆਸਰਾ ਦੇਤਾ ਸਤਿਗੁਰ ਨੇ ਸਰੀਰ ਦੇ ਆਸਰੇ ਜਾਂਦਾ ਸੀ ਨਾ ਅੰਦਰੋਂ ਜਨ ਦਾ ਮੋਚ ਹਾਂ ਅੰਦਰੋਂ ਜਨ ਦਾ ਮੋਚ ਟੁੱਟਾ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਿਹਨੇ ਸੱਚੇ ਨਾਲ ਚਿੱਤ ਲਾ ਲਿਆ ਨਾ ਅੰਤਰਾਤਮਾ ਨੂੰ ਸੱਚਾ ਕੌਣ ਅੰਦਰਲਾ ਸੱਚਾ ਹੈ ਅਸਲ ਦੇ ਵਿੱਚ ਅੰਦਰਲਾ ਸੱਚਾ ਹੈ ਸੰਸਾਰ ਦੇ ਵਿੱਚ ਆਪਾਂ ਕਹਿੰਦੇ ਆਦਮੀ ਸੱਚਾ ਹੈ ਅੰਦਰਲਾ ਸੱਚਾ ਹੈ ਸੰਸਾਰੀ ਲੈਵਲ ਤੇ ਸੱਚਾ ਹੈ ਮਨ ਝੂਠਾ ਮਨ ਨੂੰ ਨਹੀਂ ਸੱਚਾ ਕਿ ਮਨ ਝੂਠਾ ਜਮ ਹੈ ਅੰਤਰਾਤਮਾ ਫਿਰ ਵੀ ਸੱਚੀ ਹੈ ਚਾਹੇ ਗਿਆਨ ਦੀ ਕਮੀ ਹੋਵੇ ਪਰ ਸੱਚਾ ਹੈ ਇਹਦੇ ਨਾਲ ਸੱਚ ਸੱਚ ਨੂੰ ਮੰਨ ਜਾਂਦਾ ਜਾਂ ਸੱਚ ਦਾ ਪਤਾ ਲੱਗੇ ਫਿਰ ਮੰਨ ਜਾਂਦਾ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸੋ ਚਿਤ ਲਾਇਆ ਸੱਚੇ ਸੋ ਚਿਤ ਲਾਇਆ ਮਨ ਨੂੰ ਪੁੱਠਾ ਕਰ ਜਦ ਮਨ ਪੁੱਠਾ ਹੋ ਜਾਂਦਾ ਫਿਰ ਚਿਤ ਬਣ ਜਾਂਦਾ ਜਦ ਮਨ ਪੁੱਠਾ ਹੋ ਜਾਂਦਾ ਨਾ ਉਲਟਾ ਚੱਲਦਾ ਫਿਰ ਚਿਤ ਜਦ ਮਾਇਆ ਵੱਲ ਨੂੰ ਚੱਲਦਾ ਫਿਰ ਮਨ ਚਿਤ ਉਹ ਪਾਰਟ ਹੈ ਮਨ ਦਾ ਜਿਹੜਾ ਗਿਆਨ ਵੱਲ ਨੂੰ ਚੱਲਦਾ ਇਹ ਮਨ ਵੀ ਜਾਂ ਗਿਆਨ ਮਨ ਨੂੰ ਚੱਲਦਾ ਫਿਰ ਚਿੱਤੇ ਬਣ ਜਾਂਦਾ ਫਿਰ ਚਿੱਤੇ ਰਹਿ ਜਾਂਦਾ ਮਨ ਰਹਿੰਦਾ ਹੀ ਨਹੀਂ ਕੋ ਰਹਿ ਜਾਂਦਾ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਫਿਰ ਜਗ ਜੀਵਨ ਦਾਤਾ ਜਿਹੜਾ ਪਾਇਆ ਹੀ ਜਗ ਜੀਵਨ ਦਾਤਾ ਕੌਣ ਅੰਤਰਾਤਮਾ ਜਗ ਜੀਵਨ ਦਾਤਾ ਅੱਛਾ ਜਗ ਦਾ ਜੀਵਨ ਸਰੀਰ ਦਾ ਜੀਵਨ ਕੀ ਹੈ ਉਹੀ ਹੈ ਉਹਦੇ ਵਿੱਚੋਂ ਜੋਤ ਪੈਦਾ ਹੋਈ ਹੈ ਉਹੀ ਸਾਹ ਲੈ ਰਿਹਾ ਬਸ ਇਹਨਾਂ ਦੋਹਾਂ ਗੱਲਾਂ ਨਾਲ ਜਗ ਜੀਵਨ ਸਾਹ ਕੌਣ ਲੈ ਰਿਹਾ ਜਿਹੜਾ ਅੰਦਰ ਬੈਠਾ ਸਾਰੇ ਇਹੋ ਜਗ ਜੀਵਨ ਸਰੀਰ ਦਾ ਜੀਵਨ ਤਾਂ ਹਵਾ ਨਾਲੇ ਹੈ ਸਾਹ ਨਾਲੇ ਹੈ ਔਰ ਜੋਤ ਨਾਲ ਤੋ ਇਹ ਚੀਜ਼ਾਂ ਜੋਤ ਵੀ ਹੋਦੀ ਹੈ ਤੇ ਹਵਾ ਵੀ ਸਾਹ ਵੀ ਉਹਦਾ ਜਗ ਜੀਵਨ ਅੰਦਰ ਲੈਦਾ ਨੂੰ ਜਗ ਜੀਵਨ ਦਾਤਾ ਪਾਇਆ ਪਾਇਆ ਜਗ ਜੀਵਨ ਦਾਤਾ ਪਰਮੇਸ਼ਰ ਨਹੀਂ ਹੁੰਦਾ ਕਿਹਾ ਪਰਮੇਸ਼ਰ ਤਾਂ ਜਗ ਦੇ ਵਿੱਚ ਹੁੰਦਾ ਹੀ ਨਹੀਂ ਹਾਂ ਉਹ ਲਿਪਟਾ ਇਹ ਜਿਹੜਾ ਸਚਿਆਰ ਆ ਨਾ ਅੱਗੇ ਇਹਦੀ ਕਹਾਣੀ ਆਉਂਦੀ ਹੁਣ ਜਿਹੜਾ ਸਚਿਆਰ ਆ ਨਾ ਉਹਦੀ ਕਹਾਣੀ ਚੱਲੂਗੀ